ਤੇ ਉਸੇ ਹੀ ਸੂਰਜ ਦੇ ਰੂਪ ਨੇ ਕਦੀ ਉਹ ਗਰਮੀ ਹੁੰਦੀ ਹੈ ਤੇ ਕਦੀ ਠੰਡ ਹੁੰਦੀ ਹੈ ਕਦੀ ਸੀਤਲ ਵਾਤਾਵਰਣ ਹੋ ਜਾਂਦਾ ਹੈ ਉਸੇ ਸੂਰਜ ਦੇ ਹੁੰਦਿਆਂ ਹੀ ਕਦੀ ਤੇਜ ਗਰਮੀ ਹੁੰਦੀ ਹੈ ਨਮੋ ਕਲਹ ਕਰਤਾ ਨਮੋ ਸ਼ਾਂਤ ਰੂਪੇ ਇਹ ਸਤਿਗੁਰੂ ਦੇ ਦੋਵੇਂ ਰੂਪ ਨੇ ਕਦੇ ਉਹ ਗੁਰੂ ਅਰਜਨ ਵਾਂਗੂ ਗੁਰੂ ਤੇਗ ਬਹਾਦਰ ਵਾਂਗੂ ਸ਼ਾਂਤ ਸਰੂਪ ਹੋਵੇ ਕਦੇ ਉਹ ਗੁਰੂ ਹਰਗੋਬਿੰਦ ਵਾਂਗੂ ਗੁਰੂ ਗੋਬਿੰਦ ਸਿੰਘ ਵਾਂਗੂ ਸਤਿਗੁਰੂ ਰਾਮ ਸਿੰਘ ਵਾਂਗੂ ਸਤਿਗੁਰੂ ਪ੍ਰਤਾਪ ਸਿੰਘ ਵਾਂਗੂ ਤੇਜਸਵੀ ਸਰੂਪ ਹੋਵੇ ਇਹਨਾਂ ਸਤਿਗੁਰੂ ਦੇ ਵੱਖੋ ਵੱਖਰੇ ਰੂਪ ਤੇ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਸਤਿਗੁਰੂ ਜਗਜੀਤ ਸਿੰਘ ਜੀ ਇਸ ਗੁਰੂ ਨਾਨਕ ਦੀ ਜੋ ਗੱਦੀ ਤੇ ਬਿਰਾਜਮਾਨ ਹੋਏ ਤੇ ਇੱਕਦਮ ਹੀ ਕਰੀਬ 1.5 ਸਾਲ ਦੇ ਵਿੱਚ ਹੀ ਕੇਵਲ ਇੰਨਾ ਹੀ ਨਹੀਂ ਹੋਇਆ ਕਿ ਉਹ ਸਾਰੇ ਮੁਕਦਮੇ ਹੀ ਖਤਮ ਹੋ ਗਏ ਸਗੋਂ ਜਿਹੜੇ ਵਿਰੋਧੀ ਸੀ ਉਹਨਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਆ ਕੇ ਇਹ ਆਖਿਆ ਕਿ ਸਤਿਗੁਰੂ ਪ੍ਰਤਾਪ ਸਿੰਘ ਜੀ ਠੀਕ ਸਨ ਅਸੀਂ ਗਲਤ ਸਾਂ ਕੋਈ ਕਰ ਬਖੀਲੀ ਨਵੈ ਨਿਵੇ ਨਾਹੀ ਫਿਰ ਸਤਿਗੁਰ ਆਣ ਨਿਵਾਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਐਵੇਂ ਨਵਾਇਆ ਉਹਨਾਂ ਨੇ ਆਖਿਆ ਕਿ ਸਤਿਗੁਰੂ ਪ੍ਰਤਾਪ ਸਿੰਘ ਜੀ ਠੀਕ ਸਨ ਅਸੀਂ ਹੀ ਉਹਨਾਂ ਦੇ ਗਲਤ ਮੁਕਦਮੇ ਕੀਤੇ ਹੋਏ ਸੀ ਫਿਰ ਇੱਥੋਂ ਤੱਕ ਵੀ ਹੋਇਆ ਕਿ ਜਿਨ੍ਹਾਂ ਨੇ ਸਤਿਗੁਰੂ ਪ੍ਰਤਾਪ ਸਿੰਘ ਜੀ ਦੀ ਨਿੰਦਿਆ ਕੀਤੀ ਸੀ ਤੇ ਇੱਕ ਦਿਨ ਸਿੱਖਾਂ ਨੇ ਆ ਕੇ ਅਰਜ਼ ਕੀਤੀ ਸੱਚੇ ਪਾਤਸ਼ਾਹ ਸੁਣੀਆਂ ਨਹੀਂ ਜਾਂਦੀਆਂ ਉਹ ਗੱਲਾਂ ਜਿਹੜੀਆਂ ਉਹ ਕਰਦੇ ਨੇ ਸੱਚੇ ਪਾਤਸ਼ਾਹ ਸਹਿਜ ਨਾਲ ਹੀ ਬਚਨ ਕੀਤਾ ਤੁਸੀਂ ਚੁੱਪ ਕਰੋ ਗੁੱਸਾ ਨਾ ਕਰੋ ਉਹ ਤੇ ਕਮਲੇ ਨੇ ਤੇ ਸੱਚੀ ਮੁੱਚੀ ਉਹ ਕਮਲੇ ਹੋ ਗਏ ਜਦੋਂ ਕਮਲੇ ਹੋ ਗਏ ਤੇ ਸਤਿਗੁਰੂ ਪ੍ਰਤਾਪ ਸਿੰਘ ਜੀ ਤੇ ਦੇਹ ਦਾ ਉਹਲਾ ਕਰ ਗਏ ਹੁਣ ਮੈਂ ਇਸ ਵਿਸਥਾਰ ਵਿੱਚ ਨਹੀਂ ਜਾ ਸਕਦਾ ਕਿ ਮੈਂ ਉਹਨਾਂ ਦੇ ਨਾਵਾਂ ਨਾਲ ਪੂਰੀ ਦੀ ਪੂਰੀਆਂ ਘਟਨਾਵਾਂ ਨੂੰ ਮੈਂ ਡਿਟੇਲ ਨਾਲ ਦੱਸਾਂ ਪਰ ਉਹ ਸੱਜਣ ਜਿਹੜੇ ਕਮਲੇ ਹੋ ਗਏ ਉਹਨਾਂ ਚੋਂ ਜਿਨ੍ਹਾਂ ਨੇ ਸਤਿਗੁਰੂ ਜਗਜੀਤ ਸਿੰਘ ਜੀ ਦੇ ਚਰਨਾਂ ਵਿੱਚ ਆ ਕੇ ਬਖਸ਼ਾ ਲਿਆ ਤੇ ਉਹ ਠੀਕ ਹੋ ਗਏ ਤੇ ਜਿਨ੍ਹਾਂ ਨੇ ਨਹੀਂ ਬਖਸ਼ਾਇਆ ਉਹ ਕਮਲੇ ਹੋਏ ਗਲੀਆਂ ਵਿੱਚੋਂ ਇਹ ਛਿਲੜਾ ਮੂੰਹ ਵਿੱਚ ਪਾਉਂਦੇ ਹੋਏ ਉਵੇਂ ਹੀ ਉਹ ਚੜਾਈ ਕਰ ਗਏ ਜਿਹੜੀ ਗੁਰਬਾਣੀ ਵਿੱਚ ਸਤਿਗੁਰੂ ਦੀ ਤਾਰੀਫ ਲਿਖੀ ਹੈ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਤੇ ਦੂਸਰੇ ਪਾਸੇ ਨਦਰ ਅਪੱਠੀ ਜੇ ਕਰੇ ਸੁਲਤਾਨਾ ਕਾਉ ਕਰਾਏ ਦਾ ਦਰ ਮੰਗਣ ਪੇਖਣਾ ਨਾ ਪਾਏ ਦਾ ਹੁਣੇ ਤੁਸੀਂ ਜਸਦਾਰ ਜੀ ਕੋਲੋਂ ਇਸ ਤਰ੍ਹਾਂ ਦੀ ਵਿਆਖਿਆ ਸੁਣ ਰਹੇ ਸੀ ਕਿ ਜੇ ਸਤਿਗੁਰੂ ਬਖਸ਼ਿਸ਼ ਕਰੇ ਤੇ ਇਹ ਪ੍ਰਾਪਤੀ ਹੋ ਜਾਂਦੀ ਹੈ ਤੇ ਜੇ ਉਸ ਦਿਨ ਰਾਜਗੀ ਹੋ ਜਾਏ ਤੇ ਫੇਰ ਰਾਜਿਆਂ ਦੇ ਰਾਜ ਨਹੀਂ ਰਹਿੰਦੇ ਤੇ ਜੇ ਬਖਸ਼ਿਸ਼ ਕਰ ਦੇ ਤੇ ਉਹ ਮੰਗਤਿਆਂ ਨੂੰ ਰਾਜੇ ਬਣਾ ਸਕਦਾ ਮੈਂ ਗੱਲ ਕਰ ਰਿਹਾ ਸੀ ਸਤਿਗੁਰੂ ਪ੍ਰਤਾਪ ਸਿੰਘ ਜੀ ਦੀ ਕਿ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਜਿਹੜੇ ਸੁਪਨੇ ਸੀ ਜਿਹੜੇ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਕੁਝ ਕੰਮ ਅਰੰਭੇ ਹੋਏ ਸੀ ਜਿਹੜੇ ਸਤਿਗੁਰੂ ਪ੍ਰਤਾਪ ਸਿੰਘ ਜੀ ਕਰਨਾ ਚਾਹੁੰਦੇ ਸੀ ਜਿਸ ਤਰ੍ਹਾਂ ਜਿਹੜੇ ਕੰਮ ਗੁਰੂ ਨਾਨਕ ਦੇਵ ਜੀ ਨੇ ਕਰਨੇ ਸੀ ਜਿੰਨੇ ਉਹਨਾਂ ਨੇ ਕੀਤੇ ਬਾਕੀ ਉਹਨਾਂ ਨੇ ਆਪਣੇ ਗੁਰੂ ਅੰਗਦ ਦੇਵ ਜੀ ਦੇ ਰੂਪ ਵਿੱਚ ਕੀਤੇ ਇਸੇ ਤਰ੍ਹਾਂ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਵਿੱਚ ਤੁਸੀਂ ਸੁਣਦੇ ਹੋ ਕਿ ਹਰ ਸਿੱਖ ਦੇ ਬੱਚੇ 'ਚੋਂ ਰਾਗ ਦੀ ਕੁਛ ਨਾ ਕੁਛ ਖੁਸ਼ਬੂ ਜ਼ਰੂਰ ਆਉਣੀ ਚਾਹੀਦੀ ਆ ਤੇ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਅੰਮ੍ਰਿਤਸਰ ਤੋਂ ਰਾਗੀਆਂ ਔਰ ਬਾਬੀਆਂ ਨੂੰ ਲਿਆ ਕੇ ਜਿਹੜੀਆਂ ਗੁਰੂ ਰਾਮਦਾਸ ਗੁਰੂ ਅਰਜਨ ਦੇਵ ਵੇਲੇ ਦੀਆਂ ਰੀਤਾਂ ਸੀ ਉਹ ਆਪਣੇ ਕੋਲ ਭੈਣੀ ਸਭ ਸੰਭਾਲ ਲਈਆਂ ਤੇ ਅੱਜ ਉੱਥੇ ਨਹੀਂ ਰਹੀਆਂ ਕਿਉਂਕਿ ਅੱਜ ਉੱਥੇ ਉਸ ਢੰਗ ਨਾਲ ਕੀਰਤਨ ਕੀਤਾ ਜਾਂਦਾ ਜਿਵੇਂ ਲੋਕੀ ਸੁਣਨਾ ਚਾਹੁੰਦੇ ਨੇ ਫਿਲਮੀ ਤਰਜ਼ਾਂ ਤੇ ਪਰ ਜਿਹੜੀਆਂ ਨਿਰਧਾਰਤ ਰਾਗਾਂ ਵਿੱਚ ਸ਼ੁੱਧ ਸ਼ਾਸਤਰੀ ਸੰਗੀਤ ਦੀਆਂ ਪਰੰਪਰਾਵਾਂ ਸੀ ਉਹ ਅੱਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਸਾਂਭੀਆਂ ਹੋਈਆਂ ਨੇ ਤੇ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਹਜ਼ੂਰੀ ਰਾਗੀ ਸੰਦਰਸ਼ਨ ਸਿੰਘ ਜੀ ਸੰਤ ਖਜਾਨ ਸਿੰਘ ਜੀ ਜਦੋਂ ਪਹਿਲੇ ਇੰਗਲੈਂਡ ਦੌਰੇ ਇੱਥੇ ਸੱਚੇ ਪਾਤਸ਼ਾਹ ਜੀ ਨਾਲ ਆਏ ਤੇ ਸੱਚੇ ਪਾਤਸ਼ਾਹ ਜੀ ਨੇ ਇੱਥੋਂ ਦੀ ਸੰਗਤ ਨੂੰ ਹੁਕਮ ਕੀਤਾ ਕਿ ਸਾਡੇ ਕੋਲੇ ਹਰ ਥਾਂ ਤੇ ਰਾਗੀ ਚਾਹੀਦੇ ਨੇ ਇਹ ਨਾ ਹੋਵੇ ਕਿ ਸਾਨੂੰ ਉੱਥੋਂ ਲਿਆਉਣੇ ਪੈਣ ਏਡਾ ਵੱਡਾ ਸਾਡਾ ਸਮਾਜ ਹੈ ਤੇ ਸਾਡੇ ਕੋਲ ਰਾਗੀ ਥੋੜੇ ਜਿਹੇ ਹੋਣ ਸਾਡੇ ਵਾਸਤੇ ਬਹੁਤ ਮਾੜੀ ਗੱਲ ਹੈ ਤੇ ਸਤਿਗੁਰੂ ਪ੍ਰਤਾਪ ਸਿੰਘ ਜੀ ਦਾ ਜਿਹੜਾ ਹੁਕਮ ਹੈ ਕਿ ਹਰ ਸਿੱਖ ਦੇ ਬੱਚੇ ਚੋਂ ਕੁਛ ਨਾ ਕੁਛ ਸੰਗੀਤ ਦੀ ਰਾਗ ਦੀ ਖੁਸ਼ਬੂ ਆਉਣੀ ਚਾਹੀਦੀ ਹੈ ਜਿਹੜੀ ਗੁਰੂ ਅਰਜਨ ਦੇਵ ਜੀ ਨੇ ਸਿੱਖਾਂ ਨੂੰ ਬਖਸ਼ੀ ਜਿਹੜੀ ਰਬਾਬ ਗੁਰੂ ਨਾਨਕ ਦੇਵ ਜੀ ਨੇ ਬਖਸ਼ੀ ਤੇ ਅੱਜ ਤੁਸੀਂ ਵੇਖਦੇ ਹੋ ਕਹਿਣ ਵਾਲੀ ਗੱਲ ਨਹੀਂ ਕਿ ਇਹਨਾਂ ਤੰਤੀ ਸਾਜ਼ਾਂ ਨਾਲ ਸ਼ੁੱਧ ਰਾਗਾਂ ਵਿੱਚ ਕੀਰਤਨ ਕਰਨ ਵਾਲੇ ਇੱਥੇ ਸਟੇਜ ਭਰ ਜਾਂਦੀ ਹੈ ਬੈਠਣ ਨੂੰ ਥਾਂ ਨਹੀਂ ਹੁੰਦਾ ਸਾਰੇ ਹੀ ਸ਼ਹਿਰਾਂ ਵਿੱਚ ਤੇ ਉਸ ਦੇਸ਼ ਵਿੱਚ ਜਿੱਥੇ ਸਿਰਫ ਹਜ਼ਾਰਾਂ ਦੀ ਗਿਣਤੀ ਵਿੱਚ ਨਾਮਧਾਰੀ ਨੇ ਤੇ ਉੱਥੇ ਸੈਂਕੜਿਆਂ ਦੀ ਗਿਣਤੀ ਵਿੱਚ ਨੌਜਵਾਨ ਕੀਰਤਨ ਕਰਨ ਵਾਲੇ ਨੇ ਤੇ ਉਹ ਨੌਜਵਾਨ ਕੀਰਤਨ ਕਰਦੇ ਨੇ ਜਿਹੜੇ ਪੈਸੇ ਵਾਸਤੇ ਨਹੀਂ ਕਰਦੇ ਉਹ ਆਪਣੇ ਵਿਹਾਰ ਕਰਦੇ ਨੇ ਉਹ ਪੜ੍ਹਦੇ ਨੇ ਤੇ ਆਪਣੇ ਹੀ ਯਤਨਾਂ ਨਾਲ ਉਸਤਾਦਾਂ ਨੂੰ ਲੱਭਦੇ ਨੇ ਉਹਨਾਂ ਕੋਲੋਂ ਜਾ ਕੇ ਕੀਰਤਨ ਸਿੱਖਦੇ ਨੇ ਤੇ ਉਹ ਕੀਰਤਨ ਕਰਦੇ ਨੇ ਸਿਰਫ ਕਿਸ ਸ਼ੌਂਕ ਨਾਲ ਬਸ ਇੰਨੇ ਹੀ ਸ਼ੌਂਕ ਨਾਲ ਕਿ ਸਾਨੂੰ ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਵਿੱਚ ਕਿਤੇ ਕੁਝ ਸਮਾਂ ਗਾਉਣ ਦਾ ਮਿਲ ਜਾਵੇ ਤੇ ਉਹਨਾਂ ਦੀ ਸਵੱਲੀ ਨਜ਼ਰ ਉਹਨਾਂ ਦੀ ਮਿਹਰ ਨਜ਼ਰ ਸਾਡੇ ਤੇ ਪੈ ਜਾਵੇ ਇਹ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ ਸਾਡੇ ਇਸ ਨਾਮਧਾਰੀ ਸਮਾਜ ਤੇ ਤੇ ਸਾਡੀ ਨੌਜਵਾਨ ਪੀੜ੍ਹੀ ਨੂੰ ਜਿਹੜੀ ਅੱਜ ਕਿਤੇ ਨਾ ਕਿਤੇ ਇਸ ਵਹਿਣ ਵਿੱਚ ਰੁੜ ਜਾਣੀ ਸੀ ਇਸ ਮਾਇਆ ਦੇ ਪ੍ਰਭਾਵ ਵਿੱਚ ਇਸ ਜਿਹੜਾ ਅੱਜ ਪੱਛਮੀ ਸੱਭਿਅਤਾ ਦੇ ਅਸਰ ਵਿੱਚ ਸਾਰਾ ਹੀ ਸਿੱਖ ਸਮਾਜ ਰੁੜੀ ਜਾ ਰਿਹਾ ਹੈ ਜਿਹੜੇ ਰੋਮਾਂ ਦੀ ਬੇਦਬੀ ਕਰ ਰਹੇ ਨੇ ਮਾਸ ਸ਼ਰਾਬ ਖਾ ਰਹੇ ਨੇ ਪਰ ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ਿਸ਼ ਕੀਤੀ ਇਹੋ ਜਿਹੇ ਦੇਸ਼ ਵਿੱਚ ਰਹਿੰਦਿਆਂ ਹੋਇਆਂ ਵੀ ਜਿੱਥੇ ਮਾਇਆ ਦਾ ਇਸ ਤਰ੍ਹਾਂ ਦਾ ਪ੍ਰਭਾਵ ਹੈ ਤੇ ਇਹ ਨੌਜਵਾਨ ਪੂਰੇ ਸਾਬਤ ਸੂਰਤ ਸਿੱਖੀ ਸਰੂਪ ਵਿੱਚ ਰਹਿੰਦੇ ਨੇ ਆਪਣੇ ਕਾਰ ਵਿਹਾਰ ਕਰਦੇ ਨੇ ਤੇ ਕੀਰਤਨ ਕਰਦੇ ਨੇ